ਬਾਬਾ ਜਿਸ ਤੂੰ ਦਹੇ ਸੋਈ ਜਨ ਪਾਵੇ ਹੈ ਪਰਮੇਸ਼ਰ ਬਾਬਾ ਜੇ ਤੂੰ ਦਹੇ ਸੋਈ ਜਨ ਪਾਵੈ ਕਿਉਂ ਤੂੰ ਦਵੇ ਸਮਰੱਥਾ ਤੂੰ ਦਵੇ ਪ੍ਰਾਪਤੀ ਦੀ ਮਨ ਜਿੱਤਣ ਦੀ ਮਨ ਮੰਨੇ ਮਾਨੂੰ ਬਣਾਉਣ ਦੀ ਸਮਰੱਥਾ ਤੂੰ ਦਵੇ ਉਹਨੂੰ ਕੁਝ ਪ੍ਰਾਪਤੀ ਹੈ ਜੇ ਮਨ ਨਹੀਂ ਬੰਦਾ ਪ੍ਰਾਪਤੀ ਕੁਝ ਵੀ ਨਹੀਂ ਨਾਮ ਦਾ ਵਿਰੋਧ ਮਨ ਕਰ ਰਿਹਾ ਜੇ ਤੇਰੀ ਕਿਰਪਾ ਹੋਵੇ ਮਨ ਵਿਰੋਧ ਕਰਨ ਤੇ ਹਟ ਜਵੇ ਸੋਈ ਜਨ ਪਾਵੇ ਫੇਰ ਇਹ ਕੁਝ ਅੰਦਰ ਚੱਲਣਾ ਪੈਂਦਾ ਚੱਲਣ ਕਿੱਥੇ ਹੋਣ ਦਿੰਦਾ ਮੂਰੇ ਆਪ ਖੜ ਜਾਂਦਾ ਅੰਦਰ ਨਹੀਂ ਚੱਲਣ ਮੂਰੇ ਆਪ ਖੜ ਜਾਂਦਾ ਜਿੱਥੇ ਦਰਾਂ ਦੇ ਮੂਰੇ ਤਾਂ ਆਪ ਖੜ ਜਾਂਦਾ ਉਦੋਂ ਦੀਵਾ ਜਾਣੇ ਨਹੀਂ ਦਿੰਦਾ ਨਾਮ ਦਾ ਸੋਈ ਜਨ ਪਾਵੇ ਸੋ ਜਨ ਦੇਹ ਜਿਸ ਨੂੰ ਜੇ ਉਪਦੇਸ਼ ਸੁਣ ਵੀ ਲੈਂਦਾ ਉਹਨੂੰ ਮੰਨਦਾ ਨਹੀਂ ਹੈ ਆਪਾਂ ਨੂੰ ਮੰਨਦਾ ਹੀ ਨਹੀਂ ਉਪਦੇਸ਼ ਨੂੰ ਤੇ ਪ੍ਰਾਪਤੀ ਕੀ ਹੋਣੀ ਬੰਦੇ ਬੰਦੇ ਤੇ ਹੀ ਗੱਲ ਬਣਦੀ ਮਨ ਮੰਨਿਆ ਤਾਂ ਹਰ ਪਾਵੇ ਤਾਂ ਸੋ ਜਣ ਦੇ ਨੂੰ ਹੋਰ ਕਿਆ ਕਰੇ ਵਿਚਾਰਿਆ ਪਾਵੇ ਤਾਂ ਸੋ ਜਣ ਦੇ ਨੂੰ ਹੋਰ ਕਿਆ ਕਰੇ ਇਹ ਗੱਲ ਕਿਉਂ ਲਿਖੀ ਹੈ ਪਾਵੇ ਤਾਂ ਸੋ ਜਣ ਆਪਣੀ ਗੱਲ ਕਰ ਰਹੇ ਹੋ ਮੈਂ ਲੱਭਦਾ ਫਿਰਦਾ ਸੀ ਜਿੰਨਾ ਚਿਰ ਤੱਕ ਦਿੱਤਾ ਨਹੀਂ ਪ੍ਰਾਪਤ ਹੋਇਆ ਨਹੀਂ ਤਾਂ ਵਿਧੀ ਬਣਾਈ ਨਹੀਂ ਉਹ ਤਾਂ ਆਪਣੀ ਗੱਲ ਕਰਦੇ ਨੇ ਜਿਹੜੇ ਲੱਭਦੇ ਫਿਰਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਅੰਦਰ ਭੁੱਖ ਹੈ ਉਹਨਾਂ ਦੀ ਗੱਲ ਕਰਦੇ ਨਾ ਲੈਣੇ ਵਾਲੇ ਦੀ ਗੱਲ ਹੀ ਇੱਥੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕੀ ਕਰੇ ਵਿਚਾਰਿਆ ਹੋਰ ਕੀ ਕਰੇ ਵਿਚਾਰਿਆ ਹੋਰ ਕੋਈ ਕੀ ਕਰ ਲੂ ਤੇ ਦਬੇ ਤਾਂ ਹੀ ਪਾਊਗਾ ਕੋਈ ਇੱਛਾ ਹੋਵੇ ਜੇ ਕਿਸੇ ਨਾਲ ਕਿਸੇ ਤਰੀਕੇ ਨਾਲ ਬਿਲ ਹੋ ਜਾ ਤੂੰ ਤੇ ਕੰਨ 'ਚ ਪੈ ਜਾ ਉਹਦੇ ਗੱਲ ਤਾਂ ਹੀ ਪਾਊਗਾ ਜੇ ਉਹ ਮਿਲੇ ਹੀ ਨਾ ਪਾਊ ਕਿਥੋਂ ਤੂੰ ਸੁਣਨਾ ਨਹੀਂ ਮਿਲਿਆ ਉਪਦੇਸ਼ ਉਹ ਪਾਊ ਕਿਥੋਂ ਇੱਕ ਭਰਮ ਭੂਲੇ ਫਿਰੇਂਦਾ ਜਿਸ ਇੱਕ ਨਾਮ ਲਾਗ ਸਵਾਰਿਆ ਹਾਂ ਕੁਛ ਐਸੇ ਦੇ ਇੱਕ ਦਾ ਮਤਲਬ ਇੱਥੇ ਕੁਛ ਕੁਝ ਐਸੇ ਲੋਕ ਨੇ ਜਿਹੜੇ ਭਰਮ ਭੁੱਲੇ ਹੋਏ ਫਿਰਦੇ ਨੇ ਟੋਲਦੇ ਫਿਰਦੇ ਨੇ ਸਾਧ ਸੰਤ ਫਿਰਦੇ ਫਿਰ ਹਦਾਇਤ ਇਹ ਕਹਦੇ ਨੇ ਜਿਨ੍ਹਾਂ ਨੇ ਗਿਆਨ ਨਾਲ ਲਾ ਕੇ ਆਪਣਾ ਸਵਾਲ ਇੱਕ ਨਾਮ ਲਾਗ ਸਵਾਲਿਆ ਇੱਕ ਨਾਮ ਨੇ ਗਿਆਨ ਪੜ੍ਹ ਕੇ ਗਿਆਨ ਹਾਸਲ ਕਰਕੇ ਨਾਮ ਦਾ ਗਿਆਨ ਹੁੰਦਾ ਗਿਆਨ ਨਾਲ ਆਪਣਾ ਡੇਰਾ ਦੂਰ ਕਰ ਲਿਆ ਗਿਆਨ ਹੈ ਉਹ ਗ੍ਰੰਥਾਂ ਦੇ ਵਿੱਚ ਮੰਨ ਕੇ ਗਿਆਨ ਨੂੰ ਦੂਰ ਕਰ ਲਿਆ ਕਿ ਪਰਮ ਭੁੱਲੇ ਫਿਰਦਾ ਦੇਸ਼ ਇੱਕ ਦਸਾਂ ਦੇ ਰਾਮ ਦੇ ਪਰਮ ਚ ਭੁੱਲੇ ਫਿਰਦੇ ਉਹ ਦਸ ਭਰਮ ਭੁੱਲੇ ਕਿ ਬਾਹਰੋਂ ਢੋਲਦੇ ਨੇ ਵੀ ਦਰਸ਼ਨ ਆਪੇ ਹੋ ਜਾਣ ਗਿਆਨ ਦੀ ਲੋੜ ਨਹੀਂ ਉਹ ਕਹਿੰਦਾ ਗਿਆਨ ਤਾਂ ਜਦੇ ਆਪੇ ਹੋ ਜਾਂਦਾ ਜਾਂ ਦਰਸ਼ਨ ਹੁੰਦਾ ਦਰਸ਼ਨ ਪਹਿਲਾਂ ਹੁੰਦਾ ਨੇ ਗਿਆਨ ਜਦ ਨਾਲੇ ਹੋ ਜਾਂਦਾ ਉਲਟੇ ਪਾਸੇ ਸਮਝਾਇਆ ਹੋਇਆ ਰੂਹ ਕਿਸੇ ਨੇ ਉਲਟੀ ਗੱਲ ਨੂੰ ਸਹੀ ਮੰਨੀ ਬੈਠੇ ਨਾਲੇ ਗਿਆਨ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਸੌਖਾ ਰਸਤਾ ਦੱਸਦਾ ਨਾ ਕਿਸੇ ਨੇ ਇਹ ਰਸਤਾ ਸੌਖਾ ਦੱਸਦਾ ਉਹ ਕਹਿੰਦੇ ਜਾ ਰਸਤਾ ਸੌਖਾ ਸੀ ਔਖਾ ਕਿਉਂ ਗਿਆਨ ਲੈਣ ਦੀ ਸਾਨੂੰ ਕੀ ਲੋੜ ਹੈ ਗਿਆਨ ਲੈਣ ਦੀ ਜੇ ਲੈਂਦੇ ਰਹਿੰਦੇ ਤਾਂ ਬੁੱਧੀਵਾਨ ਹੋ ਜਾਂਦੇ ਹੁਣ ਬੁੱਧੀ ਹੀ ਰਹਿ ਗਏ ਜੇ ਗਿਆਨ ਨਹੀਂ ਲੈ ਰਿਹਾ ਬੁੱਧੀ ਹੀ ਤੇ ਬੁੱਧੀ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਅਰੇ ਗੁਰਪ੍ਰਸਾਦੀ ਫੇਰ ਆ ਗਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਹਾਂ ਗਿਆਨ ਦਾ ਜਦੋਂ ਪ੍ਰਸ਼ਾਦ ਮਿਲਿਆ ਨਾ ਗਿਆਨ ਦੀ ਕਿਰਪਾ ਨਾਲ ਮਨ ਨਰਮਲ ਹੋ ਗਿਆ ਮੈਂ ਉਤਰ ਗਈ ਚਾਨਣ ਹੋ ਗਿਆ ਤਾਂ ਜਿਨ੍ਹਾਂ ਭਾਣਾ ਭਾਵੇ ਕਿਹਦਾ ਨਰਮਲ ਹੋਇਆ ਜਿਨ੍ਹਾਂ ਨੂੰ ਭਾਣਾ ਮਿੱਠਾ ਲੱਗਿਆ ਕਿ ਭਾਣਾ ਨਹੀਂ ਚੰਗਾ ਲੱਗਿਆ ਪਰਮੇਸ਼ਰ ਦਾ ਉਹਦਾ ਮਨ ਨਰਮਲ ਨਹੀਂ ਹੋ ਸਕਦਾ ਆਖਰੀ ਗੱਲ ਭਾਣਾ ਮੰਨਣ ਦੀ ਹੋਈ ਹੈ ਭਾਣਾ ਭਾਵੇ ਜਿਨ੍ਹਾਂ ਨੂੰ ਉਹਦਾ ਭਾਣਾ ਚੰਗਾ ਲੱਗ ਜਾਂਦਾ ਤੇਰਾ ਜੋ ਤੂੰ ਕਰਦਾ ਜੋ ਹੋ ਰਿਹਾ ਜਿਹਨੂੰ ਇਹੀ ਚੰਗਾ ਲੱਗਦਾ ਉਹਨਾਂ ਦਾ ਮਨ ਨਿਰਮਲ ਹੁੰਦਾ ਵਰਨਾ ਮਨ ਦੇ ਨਿਰਮਲ ਹੁੰਦਾ ਜੇ ਪਾਣੀ ਦਾ ਵਿਰੋਧ ਕਰਨਾ ਉਹ ਨਾ ਵੀ ਕੋ ਗੱਲ ਹੈ ਤੇਰੇ ਪਾਣੀ ਦਾ ਵਿਰੋਧ ਲੋਭ ਦਾ ਵਿਰੋਧ ਹੈ ਨਾਮ ਦਾ ਵਿਰੋਧ ਕੌਣ ਕਰਦਾ ਹੋਵੇ ਹੰਕਾਰ ਤੇ ਹੰਕਾਰ ਤਾਂ ਫਿਰ ਮਨ ਨਿਰਮਲ ਕਿਵੇਂ ਹੋ ਜੂ ਉਹ ਤਾਂ ਕਹਿੰਦਾ ਮੈਂ ਤਾਂ ਪਹਿਲੇ ਨਿਰਮਲ ਹਾਂ ਮੇਰੇ ਵਰਗਾ ਨਿਰਮਲ ਤਾਂ ਰੱਬ ਵੀ ਹੈ ਨਾ ਰੱਬ ਵੀ ਬਣਾਵਾ ਲੈ ਉਹ ਦਿਖਾ ਰੱਬ ਕਿੱਥੇ ਮੈਂ ਤਾਂ ਮੂਰੇ ਖੜਾ ਕਾਰ ਦਾ ਇਹ ਕੁਝ ਕਹਿੰਦਾ ਹੁੰਦਾ ਇਹ ਕੁਝ ਕਹਿੰਦਾ ਹੁੰਦਾ ਹੰਕਾਰ ਇਹ ਵਿਸ਼ਨੂੰ ਕਹਿ ਰਿਹਾ ਇਹ ਸ਼ਿਵ ਕਹਿ ਰਿਹਾ ਇਹ ਇਹਨਾਂ ਦੀ ਲੜਾਈ ਆਪਸ ਵਿੱਚ ਸ਼ਿਵ ਦੀ ਆ ਵਿਸ਼ਨੂੰ ਉਹ ਕਹਿੰਦਾ ਮੈਂ ਉਹ ਕਹਿੰਦਾ ਇਹ ਅਵਤਾਰ ਕਹਿੰਦੇ ਨਹੀਂ ਕ੍ਰਿਸ਼ਨ ਕਹਿੰਦਾ ਉੱਥੇ ਤਾਂ ਮੈਂ ਮੈਂ ਦੀ ਲੜਾਈ ਹੈ ਮੈਂ ਮੈਂ ਦੇ ਵਿੱਚ ਤਾਂ ਲੜਾਈ ਹੈ ਤੂੰ ਤੂੰ ਵਿੱਚ ਲੜਾਈ ਮੁਕਦੀ ਆ ਕੇ ਤੂੰ ਤੂੰ ਵਿੱਚ ਤਾਂ ਲੜਾਈ ਮੁਕਦੀ ਆ ਕੇ ਮੈਂ ਮੈਂ ਚ ਲੜਾਈ ਸ਼ੁਰੂ ਹੁੰਦੀ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਨਾਨਕ ਕਹਿੰਦਾ ਹੈ ਪਿਆਰੇ ਤੂੰ ਜਿਹਨੂੰ ਦਬੇ ਉਹੀ ਪ੍ਰਾਪਤ ਕਰਦਾ ਹੈ ਧੱਕੇ ਨਾਲ ਨਹੀਂ ਪ੍ਰਾਪਤ ਕਰ ਸਕਦਾ ਤੇ ਤੋਂ ਕੋਈ ਧੱਕੇ ਨਾਲ ਨਹੀਂ ਸਿੱਖ ਬਣ ਸਕਦਾ ਕੋਈ ਸਿੱਖੀ ਸਿੱਖਿਆ ਜਿਹਨੂੰ ਦਵੇ ਉਹੀ ਪ੍ਰਾਪਤ ਕਰ ਸਕਦਾ ਪ੍ਰਾਪਤ ਵੀ ਜਿਹਦਾ ਮਨ ਫਿਰ